ਦੋਰਾ ਸੂਰ ਸੈਨ ਰਾਜਾ ਤੋ ਸਮਰਕੰਦ ਕੇ ਮਾਹੇ ਤਾਂ ਕੇ ਤੁਲ ਨਰੇਸ ਕੋ ਔਰ ਜਗਤ ਮੈਂ ਨਾਏ ਚਿੱਤਰਕਲਾ ਰਾਣੀ ਹਤੀ ਬੜ ਭਾਗਣ ਤੇ ਠੌਰ ਰੂਸੀ ਲੱਜਾ ਗੁਨਨ ਤਾਂ ਕੇ ਤੁਲ ਨਾ ਔਰ ਚਉਬਈ ਕੀ ਨਿਰਭ ਆਗਿਆ ਮੈਂ ਰਹੀ ਸੋਈ ਕਰੈ ਜੋ ਆਹ ਹਸ ਕਹੀ ਆਗਿਆ ਦੇ ਸਗਲ ਨੈ ਰਾਣੀ ਕੋ ਰਾਜਾ ਪਹਿਚਾਨੈ ਦੋਰਾ ਅਮਿਤ ਤਾ ਕੋ ਨਿਰਖ ਮਨ ਕ੍ਰਮ ਬਸ ਭਇਓ ਪੀ ਨਿਸ ਦਿਨ ਗ੍ਰਹਿ ਤਾ ਕੋ ਰਹਿ ਔਰ ਨਾ ਹੇਰਤ ਤ੍ਰੀਯ ਚਉਪੀ ਤਵਨ ਰਿਪ ਦੇਖ ਤ੍ਰੀ ਹੈ ਨਿਹਾਰਿਓ ਭੋ ਕਰੋ ਤੇ ਸਾਥ ਵਿਚਾਰਿਓ ਰਹਿਣ ਭਈ ਜਬ ਹੀ ਲਗ ਪਾਇਓ ਪਠੈ ਦੂਤ ਗ੍ਰਹਿ ਤਾਹਿ ਬੁਲਾਇਓ ਤਾਸੋ ਬੋਲ ਅਦਿਕ ਰਤ ਮਾਨੀ ਪਾਰਤ੍ਰੀਏ ਕਰ ਆਪਣੀ ਪਹਿਚਾਨੀ ਤਾਕੋ ਚਾਹਤ ਸਦਨ ਮੈਂ ਲਿਆਵੈ ਨਿਜ ਨਾਰੀ ਤੇ ਅਤ ਡਰ ਪਾਵੈ ਬਾਤ बात चित में मथ राखी केल समय तासो यो भाकी ताको कहो बकत्र ते बारहूं रां कहो ਤੇ ਰਾਣੀ ਲੈ ਕਰਹੁ ਜਬ ਯੋ ਬਚਨ ਤ੍ਰਿਆ ਸੁਨ ਪਾਇਓ ਰਾਜ ਹੇਤ ਹੀ ਰੋਹੁਲ ਸਾਇਓ ਅਬ ਹਉ ਹਵੈ ਤ੍ਰਿਏ ਰਹੀ ਤਿਹਾਰੇ ਬਰਿਓ ਚਹੋ ਤਬ ਬਰੋ ਪਿਆਰੇ ਏਕ ਬਾਤ ਮੈਂ ਤਮੈ ਬਖਾਨੋ ਮੇਰੋ ਬਚਨ ਸਾਜ ਯੋ ਮਾਨੋ ਜੋ ਜੀਤ ਲੋ ਨੇਹ ਨਿਵਾਹੋ ਤੋ ਤੁਮ ਆਜ ਨਿਪਤ ਮੋਹਿ ਬਿਆਹੋ ਜਾ ਸੋ ਨਿਹੁ ਨੈਕ ਹੂ ਕੀਜੈ ਤਾਕੋ ਪੀਠ ਜੀਤ ਨੈ ਦੀਜੈ ਤਾਕੀ ਬਾਹ ਵਿਹਾਸ ਕਰ ਗਈਐ ਪ੍ਰਾਣ ਜਾਤ ਲੋ ਪ੍ਰੀਤ ਨਿਬਈਐ ਯਹ ਰਾਣੀ ਜੋ ਧਾਮ ਤਿਹਾਰੈ ਤਾਕੋ ਡਰ ਹੈ ਹੀਐ ਹਮਾਰੈ ਤੁਮਹੁ ਅਤ ਤਾਕੇ ਬਸ ਪਿਆਰੇ ਜੰਤਰ ਮੰਤਰ ਤੰਤਰਨ ਕੇ ਮਾਰੇ ਹਉ ਅਬ ਏਕ ਚਰਿਤ੍ਰ ਬਨਾਉ ਜਾਤੇ ਤੁਮ ਸੇ ਨਿਰਭ ਕੋ ਪਾਉ ਸਕਲ ਸਤੀ ਕੋ ਸਾਜ ਸਵਰੇ ਹਉ ਅਰਨ ਵਸਤਰ ਅੰਗਨ ਮੈਂ ਕਰਿ ਹਉ ਤੂੰ ਤਹ ਇਹ ਰਾਣੀ ਸੰਗ ਲੈ ਕੈ ਆਇਓ ਆਪ ਚਿੰਡੋਲ ਚੜਾਇ ਕੈ ਤੂੰ ਆ ਮੋਹਿ ਸਮਝਈਓ ਰਾਣੀ ਕਉ ਮਮ ਤੀਰ ਪਠਈਓ ਕਹਬੇ ਹੁਤੀ ਸਕਲ ਤਿਨ ਭਾਖੀ ਸੋ ਸਭ ਰਾਏ ਚਿਤ ਮੈ ਰਾਖੀ ਨਿਸਪਦ ਛਪਿਓ ਦਿਨਸ ਚੜ ਆਇਓ ਬਾਮ ਸਤੀ ਕੋ ਭੇਸ ਬਨਾਇਓ ਦਿਨ ਪੇ ਚਲੀ ਸਤੀ ਹਟ ਕੈ ਕੈ ਊਚ ਨੀ ਸਭ ਹਨ ਸੰਗ ਲੈ ਕੈ ਤ੍ਰਿਯ ਸਹਿਦ ਰਾਜਾ ਹੂੰ ਆਇਓ ਆਣ ਸਤੀ ਕੋ ਸੀਸ ਝੁਕਾਇਓ ਨਿਰਭਦੇ ਕਹੋ ਸਤੀ ਨਹਿ ਜੈ ਮੋਤੈ ਅਮਿਤ ਦਰਬ ਕੋ ਲੀਜੈ ਹੇ ਰਾਣੀ ਤੁਮਹੂ ਸਮਝਾਵੋ ਜਰਤ ਅਦਨ ਤੇ ਜਾਹੇ ਬਚਾਵੋ ਨਿਰਪ੍ਰਾਣੀ ਤਾ ਕੋ ਸਮਝਾਇਓ ਵਿਹਾਸ ਸਤੀ ਜੋ ਬਚਨ ਸੁਨਾਇਓ ਯਾ ਧਨ ਹੈ ਕਿਹ ਕਾਜ ਹਮਾਰੇ ਸੁਨੋ ਰਾ ਪ੍ਰਤ ਕਹੋ ਤਿਆਰੇ ਦੋਰਾ ਸੁਣ ਰਾਣੀ ਤੋ ਸੋ ਕਹੋ ਬਾਤ ਸੁਨੋ ਮਹਾਰਾਜ ਪੀਏ ਕਾਰਨ ਜੀ ਮੈਂ ਤਜੋ ਯਾ ਧਨ ਹੈ ਕਿਹ ਕਾਜ ਪਰ ਤਨ ਗਨੋ ਪਖਾਨ ਸੋ ਪਰ ਪਾਤੀ ਪਿਤਾ ਸਮਾਨ ਪੀਏ ਕਾਰਨ ਜੀ ਮੈਂ ਤਜੋ ਸੁਰਪੁਰ ਕਰੋ ਪਿਆਨ ਚਉਪਈ ਪੁਨ ਰਾਜਾ ਇਹ ਪਾਂਤ ਉਚਾਰੀ ਇਹ ਤੇ ਹਟ ਜਿਨ ਕਰੋ ਪਿਆਰੀ ਪ੍ਰਾਨ ਪਤਨ ਆਪਨ ਜਿਨ ਕੀਜੈ ਆਦੋ ਰਾਜ ਹਮਾਰੋ ਲੀਜੈ ਕੌਣ ਕਾਜ ਨਿਰਪਰਾਜ ਹਮਾਰੈ ਸਦਾ ਰਹੋ ਇਹ ਧਾਮ ਤਿਹਾਰੈ ਮੈਂ ਜੁਗ ਚਾਰ ਲਗੈ ਨੈ ਥੀਓ ਭੀਖੇ ਕੇ ਮਰੇ ਬੌਰ ਮੈਂ ਜੀ ਹੋ ਤਬ ਰਾਣੀ ਨਿਰਪ ਬੌਰ ਪਠਾਈ ਜਾ ਕੋ ਕਹੋ ਬੌਰ ਤੁਮ ਜਾਈ ਜਿਉ ਤਿਉ ਯਾ ਤੇ ਜਾਹੇ ਨਿਵਰਿਓ ਜੋ ਵਹਿ ਕਹਿ ਵਹਿ ਤੁਮ ਕਰਿਓ ਤਬ ਰਾਣੀ ਤਾਪੈ ਚਲ ਗਈ ਬਾਤ ਕਰਤ ਬਹੁਤ ਹੈ ਵਿਦ ਭਈ ਕਹਿਓ ਸਤੀ ਸੋ ਬਚ ਮੈਂ ਕਹੂੰ ਇੰਤੇ ਹੋਏ ਨਾ ਸੋ ਹਟ ਗਹੂੰ ਰਣੀਐ ਕਹਿਓ ਸਤੀ ਪਦ ਦੈ ਹੋ ਮੋਰੇ ਅਗਰਦਾਸ ਨੀ ਹੋਇ ਹੋ ਤਬ ਦੇਖ ਤੇਰੋ ਨਿਰਭਰਾਉ ਤਬ ਘਟ ਦੈ ਸਿਰ ਨੀਰ ਭਰਾਉ ਰਾਣੀ ਪਤਾ ਹੈ ਤੁਹ ਦਇ ਹੋ ਤੋਰੇ ਅਗਰਦਾਸਨੀ ਹੋਇ ਹੋ ਦ੍ਰਿਗ ਦੇਖਤ ਨਿਭ ਤੁਹੈ ਰਮਵਾਉ ਗਗਰੀ ਬਾਰ ਸੀ ਸਤਰ ਲਿਆਉ ਪਾਵਕ ਬੀ ਸਤੀ ਜਿਨ ਜਰੋ ਕਛੂ ਬਕਤਰ ਦੇ ਹਮੈ ਉਚਰੋ ਜੋ ਤੂ ਕਹਿ ਤਾ ਤੋ ਕੋ ਬਰਹੁ ਰਾਂ ਕੋ ਤੇ ਰਾਣੀ ਤੋਇ ਕਰਹੁ ਯੋ ਕਹਿ ਪਕਰ ਮਹਾ ਤੇ ਲੈਓ ਡੋਰੀ ਬੀਜ ਢਾਰ ਕਰ ਦਇਓ ਤੁਮ ਤ੍ਰਿਏ ਜਿਨ ਪਾਵਕ ਜਰੋ ਮੋਹੂ ਕੋ ਭਰਤਾ ਲੈ ਕਰੋ ਦੋਰਾ ਸਮਹਿਨ ਕੇ ਦੇਖਤ ਤਿਸੈ ਲਿਓ ਵਿਵਾਨ ਚੜਾਏ ਇਹ ਚਰਿੱਤਰ ਤਾ ਕੋ ਬਰਿਓ ਰਾਣੀ ਕਿਉ ਬਨਾਏ ਇਤ ਸ੍ਰੀ ਚਰਿੱਤਰ ਵਿਗਿਆਨੇ ਪੁਰਖ ਜਿਤਰੇ ਭੂਪ ਮੰਤਰੀ ਸੰਵਾਦੇ 112 ਚਰਿੱਤਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਵਿਸ਼ਨ ਸਿੰਘ ਰਾਜਾ ਬਡੋ ਬੰਗਸ ਮੈਂ ਬੜ ਭਾਗ ਊਚ ਨੀਤਾ ਕੇ ਪ੍ਰਜਾ ਰਹੀ ਚਰਨ ਸੋ ਲਾਗੇ ਚੌਪੀ ਕ੍ਰਿਸ਼ਨ ਕੁਾਰ ਕੇ ਪਟਰਾਨੀ ਜਾਨਕ ਛੀਰ ਸਿੰਧ ਮਥਿਆਨੀ ਨੈਣ ਦਿਪੈ ਨੀਕੇ ਕਜਰਾਰੇ ਲਖੇ ਹੋਤ ਲਲਨਾ ਮਤਵਾਰੇ ਦੋਹਰਾ ਰੂਪ ਦਿਪੈ ਤਾਕੋ ਅਮਿਤ ਸੋਭਾ ਮਿਲ ਤੈ ਪਾਰ ਹੀਰ ਰਾਇ ਕੋ ਚਿਤ ਬਧਿਓ ਸਖਤ ਨਾ ਬਹੋਰਿਓ ਬਾਰੇ ਚਉਪਈ ਤਾਸੋ ਨਿਹਰਾਵ ਕੋ ਪਾਰੀ ਨਿਰਪੂ ਕੋ ਅਤਿ ਚਾਹਤ ਪਿਆਰੀ ਦੂਹਨ ਪਰਮ ਪ੍ਰੀਤ ਪੀ ਐਸੀ ਸੀਤਾ ਸੋ ਰਗੁਨਾਥ ਨ ਵੈਸੀ ਏਕ ਹੀਰ ਤ੍ਰੇ ਰਾਵ ਲੁਭਾਨੋ ਨਿਜ ਤ੍ਰੇ ਸੰਗ ਨੇਹ ਘਟ ਮਾਨੋ ਜਬ ਇਹ ਕਿਸ਼ਨ ਕੁਾਰ ਸੁਨ ਪਾਈ ਰਾਜਾ ਪੈ ਚਿਤ ਤੇ ਖੁਨਸਾਈ ਕਿਸ਼ਨ ਕੁਾਰ ਚਿਤ ਅਧਿਕ੍ਰਿ ਸਾਈ ਮਨ ਮੈਂ ਘਾਤ ਯਹ ਠਹਰਾਈ ਦੋ ਕਰ ਕਰ ਮੈਂ ਆਜ ਸੋ ਕਰ ਹੂੰ ਨਿਰਪੈ ਸੰਘਾਰ ਆਪ ਹੁਨ ਮਰ ਹੂੰ ਦੋਹਰਾ ਤਵ ਰਾਣੀ ਚਿਤ ਤੇ ਜਰੀ ਮਨ ਮੈਂ ਅਧਿਕ੍ਰਿ ਸਾਏ ਜਿਉ ਸੀਸੋ ਸਰ ਕੇ ਲਗੇ ਤੂਟ ਤਰਕ ਦੇ ਜਾਏ ਪਠਾਇ ਦੂਤ ਰਾਜ ਐ ਤੁਰਤ ਲੀਨੀ ਤਰਨ ਬੁਲਾਏ ਗਰਭ ਪ੍ਰਹਾਰੇ ਚਖ ਕੇਤ ਕੋ ਸੋਏ ਰਹੈ ਸੁਖ ਪਾਏ ਚੌਪੀ ਜਬ ਐਸੇ ਰਾਣੀ ਸੁਨ ਪਾਈ ਜਮਦਰ ਲੈ ਹਾਥ ਮੋਵਾਈ ਬਿਸ਼ਨ ਸਿੰਘ ਪਤ ਪ੍ਰਥਮ ਸੰਘਾਰਿਓ ਤਾ ਪਾਛੇ ਤੇਹ ਤ੍ਰਿਏ ਕੋ ਮਾਰਿਓ ਦੁਹਰਾ ਮਾਰ ਮਾਸਤਰੀ ਤਮਨ ਕੋ ਰਾਂਧ ਲਿਓ ਤੇ ਕਾਲ ਸਦਨ ਏ ਕੁਮਰਾਵ ਕੇ ਭੇਜ ਦਇਓ ਤਤਕਾਲ ਮਾਸ ਜਾਣਤਾ ਕੋ ਤੁਰਤ ਚਾਪ ਗਏ ਸਭ ਸੋਏ ਭਲੋ ਭਲੋ ਸਭ ਕੋ ਕਹੈ ਭੇਦ ਨਾ ਪਾਵੈ ਕੋਈ ਹਾਥ ਪਾਵ ਨਿਰਪ ਕੇ ਸਕਲ ਸੰਗ ਮੁਤਹਰੀ ਤੋਰੇ ਸੀੜਨ ਪਰਤੇ ਆਨ ਕੈ ਦਇਓ ਧਰਨ ਕਹ ਛੋਰੇ ਮਦਰਾ ਕੇ ਮਦ ਸੋ ਛਕਿਓ ਉਰ ਜਮ ਧਰ ਕੀ ਖਾਏ ਸੀੜਨ ਤੇ ਖਿਸਕਤ ਨਿਰਪਤ ਪਰਿਓ ਧਰਨ ਪਰ ਆਏ ਸਰੋਣਤ ਸੋ ਭੀਜ ਪਈ ਸਕਲ ਧਰਨ ਸਰਬੰਗ ਆਨ ਤਰੇ ਰਾਜਾ ਪਰਿਓ ਲੱਗੇ ਕਟਾਰੀ ਅੰਗ ਚੌਪਈ ਜਬ ਨਿਰਪ ਮਰਿਓ ਤ੍ਰਿਆ ਲਖ ਪਾਇਓ ਭਾਂਤ ਭਾਂਤ ਵੈ ਦੁਖਤ ਸੁਨਾਇਓ ਕੌਣ ਕਾਲ ਗਤ ਕਰੀ ਹਮਾਰੀ ਰਾਜਾ ਜੂ ਚੁਬ ਮਰੇ ਕਟਾਰੀ ਜਬ ਰਾਣੀ ਹੋਇ ਦੀਨੋ ਗਾਇਓ ਬੈਠੇ ਸਭ ਲੋਗਨ ਸੁਨ ਪਾਇਓ ਤਾਕੋ ਸਭ ਪੂਛਣ ਮਿਲ ਆਏ ਕੌਣੈ ਦੁਸ਼ਰਾਵ ਜੂ ਕਾਇਲ ਤਬ ਰਾਣੀ ਅਤ ਦੁਖਤ ਬਖਾਨਿਓ ਤਾਕੋ ਭੇਦ ਕਛੂ ਨਾ ਪਛਾਨਿਓ ਪ੍ਰਥਮ ਰਾਵ ਜੂ ਮਾਸ ਮੰਗਾਇਓ ਆਪ ਭਖਿਓ ਕਛ ਪ੍ਰਿਧਨ ਪਠਾਇਓ ਹੁਣ ਰਾਜਾ ਜੂ ਅਮਲ ਮੰਗਾਇਓ ਆਪ ਪਿਓ ਕਛੁ ਹਮੇ ਪਿਆਇਓ ਪੀਏ ਕੈ ਕੇ ਅਤ ਮਤ ਭੈ ਸੁਧ ਮੈਂ ਹੋਤੇ ਬਿਸੁਧ ਵੈ ਗਏ ਮਦ ਸੋ ਨਿਰਭਤ ਭੈ ਮਤਵਾਰੇ ਖੇਲ ਕਾਜ ਗ੍ਰਹਿ ਔਰ ਪਦਾਰੇ ਬਸ ਵੈ ਅਧਿਕ ਕਾਮ ਕੇ ਗਇਓ ਮੇਰੋ ਹਾਥ ਹਾਥ ਗਹਿ ਲਇਓ ਪਾਪ ਖਿਸਤ ਪੌਰਿਨ ਤੇ ਭਇਓ ਅਧਿਕ ਮਤ ਮੈਂ ਥੋ ਗਿਰ ਗਇਓ ਉਰਤੇ ਤੇ ਉਗਰ ਕਟਾਰੀ ਲਾਗੀ ਤਾ ਤੇ ਦੇਹ ਜੂ ਤਿਆਗੀ ਦੋਹਰਾ ਸੀੜਨ ਤੇ ਰਾਜਾ ਗਿਰਿਓ ਪਰਿਓ ਤਰਨ ਪਰਿਆਨ ਚੁਬੀ ਕਟਾਰੀ ਭੇਟ ਮੈਂ ਤਾ ਤੇ ਤਜਿਓ ਪ੍ਰਾਨ ਚਉਪੀ ਸਭਨ ਸੁਣਤ ਜੋ ਕਥਾ ਉਚਾਰੀ ਜਮਦਰ ਵਹਿ ਬਹੁਰਿ ਉਰ ਮਾਰੀ ਨਿਰਪਤਰੀਏ ਮਾਰ ਪ੍ਰਾਨ ਨਿਜ ਦੀਨੋ ਚਰਿਤ ਚੰਚਲਾ ਐਸੋ ਕੀਨੋ ਇਤ ਸ੍ਰੀ ਚਰਿਤ੍ਰ ਵਿਗਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 113 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਹੈ ਅਪਜੂ